ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਐਡਾ ਵੱਡਾ ਐਡੀ ਬੜੀ ਉਹਦੀ ਰਹਿਮਤ ਹੈ ਸਾਰੇ ਸੰਸਾਰ ਤੇ ਸਾਰੀ ਰਚਨਾ ਤੇ ਇਹ ਲਿਖਣ ਤੋਂ ਹੀ ਪਰੇ ਹੈ ਆਪਣੇ ਹੱਥ ਖੜੇ ਨੇ ਨਾਨਕ ਦੇ ਹੁਣ ਮੇਰੇ ਲਿਖਣ ਤੋਂ ਪਰੇ ਹੈ ਕੋਈ ਵੀ ਨਹੀਂ ਲਿਖ ਸਕਦਾ ਮੈਂ ਇਹ ਨਹੀਂ ਲਿਖਿਆ ਜਾ ਸਕਦਾ ਅਸੀਂ ਉਹਦਾ ਜਸੇ ਕਰ ਸਕਦੇ ਆ ਸਾਰਾ ਨਹੀਂ ਲਿਖ ਸਕਦੇ ਇੰਨਾ ਉਹਦਾ ਰਹਿਮਤ ਐਨੀਆਂ ਨੇ ਅਸੀਂ ਕਰ ਨਹੀਂ ਸਕਦੇ ਲਿਖ ਨਹੀਂ ਸਕਦੇ ਲਿਖੇ ਤਾਂ ਪਰੇ ਹੀ ਆ ਗੱਲ ਇਸ ਕਰਕੇ ਲੇਖਾ ਛਾੜਾ ਲੇਖੇ ਛੁੱਟਾ ਬਿਆੰਤ ਬਿਆੰਤ ਕਹਿ ਕੇ ਛੜਾ ਛੜਾ ਲੋ ਵੱਡਾ ਦਾਤਾ ਤੇਰੇ ਨਾਲ ਕਰਵਾਏ ਵੱਡਾ ਦਾਤਾ ਹੁੰਦੇ ਹੋਏ ਵੀ ਇੰਨੀ ਵੀ ਭੁੱਖ ਨਹੀਂ ਉਹਨੂੰ ਕਿਸੇ ਚੀਜ਼ ਦੀ ਵੀ ਮੇਰੀ ਇਹ ਵਡਿਆਈ ਕਰੇ ਕੋਈ ਜਾਂ ਮੈਨੂੰ ਵੱਡਾ ਮੰਨੇ ਜਾਂ ਇਹਦੇ ਵਿੱਚ ਮੈਨੂੰ ਕੋਈ ਦੇਵੇ ਉਹਦੇ ਆਪਣੇ ਅੰਦਰ ਕਿਸੇ ਚੀਜ਼ ਦੀ ਸਮਾ ਨਹੀਂ ਭੁੱਖ ਨਹੀਂ ਕਿਸੇ ਚੀਜ਼ ਦੀ ਵੀ ਭੁੱਖ ਨਹੀਂ ਹਰ ਕੋਈ ਦਾਤਾ ਜਿਹੜਾ ਦਾਨ ਕਰਦਾ ਕੁਝ ਭੁੱਖ ਰੱਖ ਕੇ ਦਾਨ ਕਰਦਾ ਉਹਦੇ ਪਿੱਛੇ ਉਹਦਾ ਕੋਈ ਇੱਛਾ ਹੁੰਦੀ ਹੈ ਦਾਨ ਕਰਨ ਦੇ ਪਿੱਛੇ ਉਹਦੀ ਕੋਈ ਇੱਛਾ ਨਹੀਂ ਦਾਨ ਕਰਨ ਦੇ ਪਿੱਛੇ ਤਮਾ ਦਾ ਮਤਲਬ ਇੱਛਾ ਹੁੰਦਾ ਤਮਾ ਇੱਛਾ ਕੋਈ ਇੱਛਾ ਨਹੀਂ ਦਾਦਾ ਹੀ ਹੋਵੇ ਜਿਹਦਾ ਦੇਵੇ ਔਰ ਇੱਛਾ ਨਾ ਹੋਵੇ ਹੋ ਹੋਵੇ ਰਵੇ ਉਹ ਦਾਤਾ ਪਰ ਬਾਕੀ ਦਾਤਾ ਹੁੰਦਾ ਹੀ ਤਾਂ ਹੀ ਕੁਝ ਲੋਕ ਜੇ ਕਿਤੇ ਕੁਝ ਪੈਸੇ ਆ ਕੋਈ ਚੀਜ਼ ਦਿੰਦੇ ਨੇ ਉਹ ਨਾ ਕੁਝ ਕਹਿੰਦੇ ਨਾ ਉਹਨਾਂ ਨੇ ਨਾ ਨਹੀਂ ਲਿਖਾਉਂਦੇ ਗੁਪਤਦਾਨ ਕਹਿੰਦੇ ਨੇ ਉਹਨੂੰ ਚੰਗਾ ਵੀ ਸਮਝਦੇ ਲੋਕ ਕਈ ਕਹਿੰਦੇ ਨੇ ਸਾਡਾ ਤਾਂ ਉੱਥੇ ਲਿਖਿਆ ਕਿਉਂ ਨਹੀਂ ਸਾਡਾ ਨਾਮ ਨਹੀਂ ਬੋਲਿਆ ਆਪਣੀ ਆਪਣੀ ਸਮਝ ਕਿਤੇ ਮੰਗੈ ਜੋ ਅਪਾਰ ਦੇਖੋ ਕਿਤੇ ਅਪਾਰ ਜੋਧੇ ਹੁੰਦੇ ਹੋਏ ਵੀ ਉਹਦੇ ਸ਼ਕਤੀ ਹੁੰਦੇ ਨੇ ਅਪਾਰ ਜੋਧੇ ਹੁੰਦੇ ਹੋਏ ਵੀ ਹੋਰ ਮੰਗਦੇ ਨੇ ਉਹ ਤੋਂ ਮੰਗਦੇ ਰਹੇ ਨੇ ਤੇ ਕਿਤੇ ਮੰਗਾ ਜੋਧ ਅਪਾਰ ਅਪਾਰ ਜੋਧੇ ਸੀ ਸਾਰੇ ਸੰਸਾਰ ਦੇ ਵਿੱਚ ਤਕੜੇ ਹੁੰਦੇ ਹੋਏ ਸੀ ਫਿਰ ਵੀ ਉਹ ਤਾਂ ਹੀ ਮੰਗਦੇ ਰਹੇ ਨੇ ਜੰਗ ਕਰਕੇ ਕੁਝ ਕਰਕੇ ਮੰਗਦੇ ਰਹੇ ਕਿਤੇ ਗਣਤ ਨਹੀਂ ਵਿਚਾਰ ਕਿੰਨੇ ਮੰਗ ਚੁੱਕੇ ਆ ਮੰਗਦੇ ਨੇ ਆ ਮੰਗ ਰਹੇ ਨੇ ਕੋਈ ਗੱਲ ਨਹੀਂ ਇਹ ਵੀ ਨਹੀਂ ਦੱਸ ਸਕਦੇ ਅਸੀਂ ਉਹ ਮੰਗਣ ਵਾਲਿਆਂ ਦੀ ਗਿਣਤੀ ਵੀ ਨਹੀਂ ਦੱਸ ਸਕਦੇ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਖੱਪ ਜਾਂਦੇ ਨੇ ਖੱਪੀ ਜਾਂਦੇ ਨੇ ਖੱਪ ਕੇ ਟੁੱਟ ਜਾਂਦੇ ਨੇ ਵਕਾਰਾਂ ਦੇ ਵਿੱਚ ਜਿਹੜੇ ਸ਼ਕਤੀਆਂ ਮੰਗਣੀਆਂ ਨੇ ਸ਼ਕਤੀਆਂ ਸ਼ਕਤੀਆਂ ਵਕਾਰੇ ਨੇ ਸ਼ਕਤੀਆਂ ਮੰਗੇ ਸ਼ਕਤੀਆਂ ਦੀ ਵਰਤੋਂ ਕਰਨੀ ਖਪਣਾ ਹੀ ਹੁੰਦਾ ਇਹ ਵਕਾਰ ਮੰਗਦੇ ਨੇ ਵਕਾਰਾਂ 'ਚ ਖੱਪ ਕੇ ਟੁੱਟ ਕੇ ਆਖਿਰ ਨੂੰ ਮਰ ਜਾਂਦੇ ਕਿਉਂਕਿ ਪੁਰਾਣਾ ਤਾਂ ਹੋਣਾ ਹੀ ਹੈ ਸਰੀਰ ਝਗੜਿਆਂ 'ਚ ਖੱਪਦੇ ਰਹਿੰਦੇ ਨੇ ਸੰਸਾਰ ਜਿੱਤਣ ਨੂੰ ਅਗਰ ਖੱਪੇ ਸਰੀਰ ਟੁੱਟ ਜਾਂਦਾ ਅਗਰ ਪੁਰਾਣਾ ਹੋ ਜਾਂਦਾ ਮੁਕਾ ਬੇਕਾਰ ਕੰਮਾਂ ਦੇ ਵਿੱਚ ਲੱਗੇ ਰਹੇ ਜਿਹੜੇ ਬੇਕਾਰ ਕੰਮ ਨੇ ਨਾ ਅਵਰ ਕਾਇ ਤੇਰੇ ਕਿਤੇ ਨਾ ਕੰਮ ਉਹ ਸਾਰੇ ਵਕਾਰੇ ਨੇ ਉਹ ਵੀ ਵਕਾਰੇ ਨੇ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਏ ਨੇ ਆਦਮੀ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਕਿ ਦਾਤ ਦਾ ਤੂੰ ਲੈਣਾ ਤੇ ਲੈ ਲੈਂਦੇ ਨੇ ਬਾਅਦ ਜੋ ਆਪਣੀ ਬਣਾ ਲੈਂਦੇ ਉਹ ਕਿੰਨੇ ਨੇ ਉਹਨਾਂ ਦੀ ਗਿਣਤੀ ਕੋਈ ਜਦੋਂ ਅਸੀਂ ਗੁਰਦੁਆਰੇ ਜਾ ਕੇ ਕੋਈ ਚੀਜ਼ ਦਾਨ ਕਰਦੇ ਹਾਂ ਨੌ ਨੇ ਆਪਣੀ ਮੰਨ ਕੇ ਕਰਦੇ ਹਾਂ ਤੇ ਦਾਤ ਹੈ ਜੀ ਪਹਿਲਾਂ ਤਾਂ ਮੰਗ ਕੇ ਦਾਤ ਲਈਏ ਦਾਤ ਲੈ ਕੇ ਮੁਕਰ ਕੇ ਦਾਤ ਪੈ ਰਹੀ ਮਿਸਰਿਆ ਫਿਰ ਆਪਣੀ ਬਣ ਗਈ ਨਾ ਦਾ ਦਾਤ ਆਪਣੀ ਨਹੀਂ ਹੁੰਦੀ ਦਾਤ ਆਪਣੀ ਨਹੀਂ ਲੰਗਰ ਜੋ ਪ੍ਰਸ਼ਾਦੇ ਲੈ ਆਏ ਆਪਾਂ ਜਾਂ ਵੀ ਚੱਲਦਾ ਉੱਥੋਂ ਤੋਂ ਲਾਇਆ ਉਹ ਆਪਣਾ ਨਹੀਂ ਉਹ ਆਪਣਾ ਹੁੰਦਾ ਆਪਣਾ ਨਹੀਂ ਉਹ ਵਰਤਾ ਦਿੰਦੇ ਆ ਹੋਰਾਂ ਨੂੰ ਵਰਤਾ ਕੇ ਛਕਣ ਤੇ ਸਮਾਂ ਰਿਲੀਫ ਹੁੰਦਾ ਖੁਸ਼ੀ ਹੁੰਦੀ ਹਰ ਸਿਆਣੇ ਆਦਮੀ ਚਾਹੁੰਦੇ ਨੇ ਵੀ ਮੈਂ ਚਲੋ ਥੋੜਾ ਹੀ ਸ਼ਕਾ ਕੋਈ ਗੱਲ ਨਹੀਂ ਕਿਹੜਾ ਪ੍ਰਸ਼ਾਦ ਹੈ ਕੋਈ ਆਪਣਾ ਲੈ ਕੇ ਉਹਨੂੰ ਬਰਦਾਸ਼ਤ ਨੇ ਆਪ ਥੋੜਾ ਜਿਹਾ ਛਕ ਲੈ ਜਿਵੇਂ ਕੜਾ ਪ੍ਰਸ਼ਾਦ ਤੇ ਅਸੀਂ ਇਹ ਨਹੀਂ ਸਮਝਦੇ ਮੇਰਾ ਇਹ ਕਿਵੇਂ ਦਾਤ ਕੋਈ ਵੀ ਨਹੀਂ ਸਾਰੀਆਂ ਦਾਤਾਂ ਹੀ ਪ੍ਰਸ਼ਾਦ ਹੈ ਉਹ ਵੀ ਦਾਤੇ ਉਹ ਵੀ ਗੁਰਪ੍ਰਸਾਦ ਉਹ ਇੱਥੋਂ ਇੱਕ ਅਸੀਂ ਸ਼ੁਰੂ ਕਰਨੀ ਹੈ ਗੱਲ ਇਹ ਖਰਾ ਬਖਿਆ ਤੋਂ ਸ਼ੁਰੂ ਕਰਨੀ ਕਿ ਇਹ ਸਾਡਾ ਨਹੀਂ ਹੈ ਤਾਂ ਕੁਝ ਵੀ ਸਾਡਾ ਨਹੀਂ ਦਾਤ ਕਿਤੇ ਮੂਰਖ ਖਾਈ ਖਾਏ ਕਿਤੇ ਮੂਰਖ ਖਾਈ ਖਾਏ ਕਿਤੇ ਮੂਰਖ ਨੇ ਖਾਏ ਵੀ ਜਾਂਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਦਾਤ ਹੈ ਉਹ ਦਾਤ ਦਾ ਵੀ ਨਹੀਂ ਪਤਾ ਉਹਨਾਂ ਨੂੰ ਖਾਈ ਜਾਂਦੇ ਨੇ ਓਵਰ ਟਾਈਮ ਲੱਗ ਜਾਂਦਾ ਪੈਸਾ ਕਹਿੰਦੇ ਓਵਰ ਟਾਈਮ ਲਾਇਆ ਮੇਰੀ ਮਿਹਨਤ ਤਾਂ ਮੇਰੀ ਹੈ ਉਹ ਮੂਲ ਉਹਨਾਂ ਨੇ ਨਹੀਂ ਪਤਾ ਵੀ ਜਿਹੜੇ ਸਰੀਰ ਨੇ ਕੰਮ ਕੀਤਾ ਉਹਦਾ ਸਾਹ ਕੌਣ ਲੈਂਦਾ ਸਰੀਰ ਕਿਵੇਂ ਚੱਲਦਾ ਤੇਰਾ ਸਾਹ ਕੌਣ ਲੈਂਦਾ ਜੋ ਸਾਹ ਲੈਣਾ ਛੱਡ ਦੇ ਫਿਰ ਕਰੇਗਾ ਕੰਮ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਉਹ ਖਾਈ ਗਾਏ ਚਲੋ ਖਾਈ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਪਾਸੇ ਜੇ ਇਹ ਗੱਲਾਂ ਲਾਦੇ ਉਹ ਕਹਿੰਦੇ ਛੱਡੋ ਪਰੇ ਤਾਂ ਐਵੇਂ ਹੀ ਗੱਲਾਂ ਉਹ ਧਰਮ ਦੀਆਂ ਗੱਲਾਂ ਨੂੰ ਪਾਗਲੀਆਂ ਸਮਝਦਾ ਇਹ ਤਾਂ ਵੇਲਿਆਂ ਦਾ ਕੰਮ ਹੈ ਅਸੀਂ ਤਾਂ ਕੰਮ ਵਾਲੇ ਆਦਮੀ ਹਾਂ ਤੜਕੇ ਉੱਠ ਕੇ ਫੇਰ ਦਿਹਾੜੀ ਤੇ ਜਾਣ ਉਹ ਕੰਮ ਵਾਲੇ ਆਦਮੀ ਨੇ ਕਿਰਤਿਆਂ ਦੁੱਖ ਭੂਖ ਸਦਵਾਰ ਇਹ ਵੀ ਦਾਤ ਤੇਰੀ ਦਾ ਬਹੁਤ ਸਾਰੇ ਐਸੇ ਵੀ ਨੇ ਸਦਾ ਹੀ ਉਹਨਾਂ ਨੂੰ ਦੁੱਖ ਔਰ ਭੁੱਖ ਦੀ ਮਾਰ ਪਈ ਰਹਿੰਦੀ ਇਹ ਦਾਤਾਰੇ ਵੀ ਤੇਰੀ ਦੇਣ ਹੈ ਉਹਨੂੰ ਦਾਤ ਹੈ ਕੀ ਅਸੀਂ ਦਾਤ ਮੰਨਦੇ ਹਾਂ ਕੀ ਜਿਹੜੇ ਸੰਤ ਲੋਕ ਭਲਾਈ ਦਾ ਕੰਮ ਕਰਦੇ ਦਾਤ ਮੰਨਦੇ ਨੇ ਉਹ ਤਾਂ ਉਹਨੇ ਦਾਤ ਦਿੱਤੀ ਹੈ ਸਾਰੇ ਜਿਹੜੀਆਂ ਸਮਾਜ ਦੇ ਕੰਮ ਨੇ ਇਹ ਉਹਦੇ 'ਚ ਵਿਗੜ ਪਾਉਣ ਵਾਲੀ ਗੱਲ ਹੈ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਇਹ ਦਾਤ ਹੈ ਉਹਨਾਂ ਨੂੰ ਘੜੀਏ ਘੜੀਏ ਮਾਰੀਏ ਉਹਨਾਂ ਦੇ ਨੁਕਸ ਕੱਢ ਰਹੇ ਹੈ ਤੂੰ ਉਹ ਹਰ ਵਕਤ ਤੈਨੂੰ ਯਾਦ ਤਾਂ ਹੀ ਰੱਖ ਸਕਦੇ ਨੇ ਜਿਆਦਾ ਗਲਤੀਆਂ ਕੀਤੀਆਂ ਹੋਈਆਂ ਉਹਨਾਂ ਦੀਆਂ ਜਿਆਦਾ ਖਰਾਬੀ ਹੈ ਉਹਨਾਂ ਦੇ ਵਿੱਚ ਸੁਧਰ ਜਾਣ ਉਹ ਐ ਜਨਮ ਵਿੱਚ ਵੱਧ ਤੋਂ ਵੱਧ ਖੱਟ ਕੇ ਲਿਜਾਣ ਹੋ ਤਾਂ ਉਹਨਾਂ ਨੂੰ ਇਹ ਕੀਤਾ ਦਾਤ ਹੈ ਇਹ ਦਾਤਾਰੇ ਵੀ ਦਾਤ ਹੈ ਹੁਣ ਦ੍ਰਿਸ਼ਟੀਕੋਣ ਗੁਰਬਾਣੀ ਦਾ ਕੀ ਹੈ ਸਿੱਖਾਂ ਦਾ ਕੀ ਹੈ ਸਿੱਖਾਂ ਦਾ ਦ੍ਰਿਸ਼ਟੀਕੋਣ ਕੀ ਹੈ ਕੀ ਦ੍ਰਿਸ਼ਟੀਕੋਣ ਹੈਗਾ ਸਾਡਾ ਦ੍ਰਿਸ਼ਟੀਕੋਣ ਨਹੀਂ ਸਾਡਾ ਤਾਂ ਹੈਗਾ ਕਿ ਪਰਮੇਸ਼ਰ ਦੇ ਘਰ ਕੋਈ ਘਟ ਹੈ ਕਿਸੇ ਨੂੰ ਘਰ ਦਾ ਤੇਰੇ ਸਭ ਕੁਝ ਹੈ ਇਹ ਗੱਲ ਝੂਠ ਹੈ ਕਿਉਂ ਨਹੀਂ ਦਿੰਦਾ ਫਿਰ ਪਾਗਲ ਆ ਇਹਨਾਂ ਨੇ ਜਿੱਦ ਕਰਦਾ ਫਿਰ ਦਾਦਾ ਕਹਦਾ ਹੋਇਆ ਜੇ ਜਿੱਦ ਕਰਦਾ ਦਾਦਾ ਕਹਦਾ ਹੋਇਆ ਉਹ ਕਿਉਂ ਹੈ ਉਹ ਹੀ ਜਾਣ ਸੰਸਾਰ ਨੂੰ ਦੇਖੋਗੇ ਤਾਂ ਗੁਰਮਤਿ ਦਾ ਰਸਤੇ ਤੇ ਨਹੀਂ ਚੱਲਿਆ ਜਾ ਸਕਦਾ ਜਿਹੜਾ ਆਦਮੀ ਸੰਸਾਰ ਨੂੰ ਦੇਖੂਗਾ ਗੁਰਬਾਣੀ ਦੇ ਰਸਤੇ ਤੇ ਨਹੀਂ ਚੱਲ ਸਕਦਾ ਬਸ ਸੰਸਾਰ ਨੂੰ ਦੇਖਣਾ ਸੀ ਕਿਹੜਾ ਪੈਦਾ ਕੀਤਾ ਸਾਡੀ ਜ਼ਿੰਮੇਵਾਰੀ ਹੈ ਸੰਸਾਰ ਦੀ ਜਿਹਦੀ ਜ਼ਿੰਮੇਵਾਰੀ ਹੈ ਉਹ ਦੇਖੇ ਸੰਸਾਰ ਨੂੰ ਉਹ ਦੇਖਦਾ ਪਾਲ ਕੇ ਐਵੇਂ ਨਹੀਂ ਛੱਡ ਦਿੰਦਾ ਉਹ ਦੇਹ ਹੀ ਰਿਹਾ ਦੇ ਹੀ ਰਿਹਾ ਸਭ ਕੁਝ ਕਰ ਰਿਹਾ ਸਾਡੇ ਨੂੰ ਜ਼ਿਆਦਾ ਜ਼ਿੰਮੇਵਾਰ ਹੈ ਸਾਨੂੰ ਫਿਕਰ ਬੜਾ ਪਿਆ ਉਹਨਾਂ ਦਾ ਲੋਕਾਂ ਦਾ ਕਿਉਂ ਫਿਕਰ ਪਿਆ ਆਪਣਾ ਫਿਕਰ ਕਿਉਂ ਨਹੀਂ ਪਿਆ ਜਿਹੜਾ ਕੰਮ ਕਰਨਾ ਹੈ ਉਹ ਕਿਉਂ ਨਹੀਂ ਕੀਤਾ ਆਪਣਾ ਫਿਕਰ ਪਹਿਲਾਂ ਰੱਖੋ ਇਹ ਪੁੰਨਦਾਨ ਨਹੀਂ ਹੈ ਜਿਹਨੂੰ ਤੁਸੀਂ ਪੁੰਨਦਾਨ ਸਮਝਦੇ ਹੋ ਬਾਹਮਣ ਦਾ ਕਿਹਾ ਹੋਇਆ ਪੁੰਨਦਾਨ ਪੰਡਤ ਦੀ ਪੜ੍ਹਾਈ ਹੈ ਪੁੰਨਦਾਨ ਗੁਰਬਾਣੀ ਕਹਿੰਦੇ ਦਿਆ ਜਾਣੇ ਜੀ ਕੀ ਕੁਝ ਪੁੰਨਦਾਨ ਕਰੇ ਉਹਨਾਂ ਨੂੰ ਇਹ ਸਮਝਾਓ ਵੀ ਤਕੜੇ ਰਹੋ ਕੋਈ ਨਹੀਂ ਇਹ ਤਾਂ ਤੁਹਾਡਾ ਇਮਤਿਹਾਨ ਹੈ ਉਹਨੂੰ ਭੁੱਲੋ ਨਾ ਠੀਕ ਹੋ ਜਾਓਗੇ ਜੇ ਉਹ ਪਰਮੇਸ਼ਰ ਦੇ ਭਾਣੇ ਚੱਲਣ ਆਪੇ ਠੀਕ ਹੋ ਜੂਗਾ ਤੂੰ ਕਰੂ ਤਾਂ ਹੋਈ ਠੀਕ ਤੁਹਾਡੇ ਦਿੱਤੇ ਤੇ ਉਹ ਵੀਰ ਨਹੀਂ ਹੋਣਾ ਰੰਗ ਦੀ ਰੰਗ ਰੋਟੀ ਖਾ ਲੈਣਗੇ ਇਹ ਤਾਂ ਸਰਕਾਰਾਂ ਨੇ ਇਹ ਜਿਹਾ ਕੰਮ ਕਰਦੀਆਂ ਹੁੰਦੀਆਂ ਸਰਕਾਰਾਂ ਇਹ ਜਿਹਾ ਕੰਮ ਕਰਦੀਆਂ ਨੇ ਸਿਰ ਤੇ ਤਾਂ ਉਹਨਾਂ ਨੇ ਰਾਜ ਕਰਨਾ ਹੁੰਦਾ ਸਰਕਾਰਾਂ ਨੇ 15 ਪੈਸੇ ਦਿੰਦੀਆਂ ਨੇ 85 ਪੈਸੇ ਖਾਂਦੀਆਂ ਨੇ ਉਹ ਚੋਂ 85 ਪੈਸੇ ਤਾਂ ਹੀ ਖਾਣਗੇ ਜੇ ਗਰੀਬਾਂ ਦਾ ਨਾਂ ਲੈਣਗੇ ਇਹ ਤਾਂ ਉਹਨਾਂ ਲੋਕਾਂ ਦੇ ਕੰਮ ਨੇ ਜਿਨ੍ਹਾਂ ਨੇ ਉਹਨਾਂ ਦੇ ਬਹਾਨੇ ਤੇ 85 ਪੈਸੇ ਖਾ ਲੈਣੇ ਨੇ ਭਗਤਾਂ ਦਾ ਕੰਮ ਨਹੀਂ ਹੈ ਰਵਿਦਾਸ ਨੇ ਨਹੀਂ ਇਹ ਕੰਮ ਕੀਤਾ ਕਬੀਰ ਨੇ ਨਹੀਂ ਇਹ ਕੰਮ ਕੀਤਾ ਗੁਰੂ ਘਰ ਨੇ ਨਹੀਂ ਇਹ ਕੰਮ ਕੀਤਾ ਲੰਗਰ ਤਾਂ ਇਸ ਕਰਕੇ ਉੱਥੇ ਚੱਲਦਾ ਸੀ ਜਿਹੜੀ ਸੰਗਤ ਆਉਂਦੀ ਸੀ ਉਹਨੂੰ ਤਾਂ ਲੰਗਰ ਹੁਣ ਛਕਣਾ ਹੀ ਸੀ ਦੋ ਦੋ ਚਾਰ ਚਾਰ ਦਿਨ ਰਹਿੰਦੇ ਸੀ ਉਹਦਾ ਕਿਤੇ ਵੀ ਖਾਂਦੇ ਰੋਟੀ ਤਾਂ ਖਾਣੀ ਹੋਸੀ ਨੱਕ ਨਾਤ ਖਸਮਾਤ ਕਿਰਤ ਤੱਕੇ ਨੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚੇ ਜੇ ਘਰ ਰਹੇ ਤਾਂ ਵੀ ਉਹ ਛਕਣਾ ਹੀ ਉੱਥੇ ਨੇ ਤਾਂ ਵੀ ਛਕਣਾ ਪਰ ਉੱਥੇ ਕੀ ਮਿਲਦਾ ਸੀ ਉੱਥੇ ਆਤਮਾ ਦੀ ਖਰਾਬ ਹੋਣੀ ਸਰੀਰ ਦੀ ਖਰਾਬ ਸਾਡੇ ਜ਼ਿੰਮੇਵਾਰੀ ਨਹੀਂ ਹੈ ਇਹਦੇ ਜਹਾਂ ਦਾਣੇ ਤਾਹਾਂ ਖਾਣੇ ਪਹਿਲਾ ਰਿਜਕ ਪਹਿਲਾਂ ਭੇਜਤਾ ਉਹਨੇ ਸਰੀਰ ਦਾ ਆਤਮਾ ਦੀ ਖਰਾਬ ਕਿੱਥੋਂ ਮਿਲੇ ਸਵਾਲ ਤਾਂ ਹੈ ਆਤਮਾ ਦੀ ਖਰਾਬ ਨਹੀਂ ਆਤਮਾ ਦੀ ਖਰਾਬ ਭੇਜੀ ਹੈ ਭਗਤਾਂ ਦੇ ਸੁਭਾਅ ਇਹ ਸਮਝ ਕੇ ਦੇਣੀ ਕਿ ਇਹ ਜਿਹੜਾ ਕੰਮ ਹੈ ਇਹ ਵੱਡਾ ਕੰਮ ਆਤਮਾ ਦੀ ਖਰਾਬ ਭੇਜੀ ਹੈ ਹਰ ਜੁਗ ਜੁਗ ਭਗਤ ਸਮੇਂ ਸਮੇਂ ਸਿਰ ਕੌਣ ਪੈਦਾ ਕੀਤੇ ਨੇ ਤੇ ਗੁਰੂ ਨਾਨਕ ਨੂੰ ਕੀ ਕਹਾਂਗੇ ਭਗਤ ਕਹਾਂਗੇ ਕੁਝ ਹੋਰ ਕਹਾਂਗੇ ਹੋਤਾ ਕਿਹਾ ਨਹੀਂ ਬਾਕੀ ਰਹਿ ਗਏ ਅਵਤਾਰ ਅਵਤਾਰਾਂ ਨੂੰ ਘਟਣ ਕਰਦੀ ਹੈ ਗੁਰਬਾਣੀ ਰਾਜੇ ਨੇ ਹੋ ਜੁਗ ਜੁਗ ਦੇ ਉਤਾਰ ਰਾਜੇ ਤਾਂ ਰਾਜੇ ਨੇ ਉਤਾਰ ਅਸੀਂ ਸਾਰੇ ਹੀ ਹਾਂ ਜਿਹੜੇ ਜਨਮ ਵਾਲੇ ਅਵਤਾਰ ਭਗਤ ਉਪਾਇਆ ਹੈ ਅਵਤਾਰ ਧਾਰੇ ਉਤਾਰ ਸ਼ਰੀਰ ਕਰਕੇ ਭਗਤ ਆਤਮਾ ਗਿਆਨ ਜਿਹਦਾ ਜਿਹਨੂੰ ਆਤਮਾ ਜਿਹਦੀ ਯਾਨੀ ਇਹ ਕਹੋਗੇ ਜਿਹੜਾ ਹੈ ਜਿਹਨੂੰ ਜਨਮ ਪਦਾਰਥ ਮਿਲਿਆ ਉਹ ਭਗਤ ਹੈ ਉਹ ਤੋਂ ਪਹਿਲਾਂ ਭਗਤ ਨਹੀਂ ਮਾਇਆ ਵਾਲੇ ਜਨਮ ਵਾਲਾ ਜਿਹਨੂੰ ਮਾਇਆ 'ਚ ਜਨਮ ਹੋਇਆ ਸਾਡਾ ਸਰੀਰ ਹੈ ਜਿਵੇਂ ਤੇ ਅਵਤਾਰ ਇਹ ਆਤਮਿਕ ਜਨਮ ਹੋਇਆ ਹੈ ਸਤਗੁਰ ਕੇ ਜਨਮੇ ਗਵਣ ਵਟਾਇਆ ਉਹ ਭਗਤ ਹੈ ਨੂੰ ਆਤਮਿਕ ਲੈਵਲ ਤੇ ਜਨਮ ਮਿਲਿਆ ਹੋਇਆ ਹੈ ਸਰੀਰਕ ਲੈਵਲ ਤੇ ਤਾਂ ਹੈ ਉਹ ਸਾਰਿਆਂ ਨੂੰ ਮਿਲਿਆ ਹੋਇਆ ਹੈ ਉਹ ਇੱਕ ਹੋ ਕੇ ਉਗਵਿਆ ਇੱਕ ਹੋਏ ਤਾਂ ਉਗਵਿਆ ਰੁੱਤੀ ਹੋ ਰੁੱਤ ਹੋਏ ਉਹ ਭਗਤ ਹੈ ਉਹ ਦੀ ਗੱਲ ਹੈ ਪਰਵਾਣੀ ਦਿੱਤੀ ਹੋਈ ਗੁਰੂ ਬਣਨ ਦੀ ਗੱਲ ਕਦੇ ਗੁਰਬਾਣੀ ਜਿਹਨੇ ਵੀ ਗੁਰੂ ਕਿਵੇਂ ਬਣੋਗੇ ਭਗਤੀ ਕਰਨ ਦੀ ਗੱਲ ਹੈ ਗੁਰੂ ਕਿਸੇ ਦੀ ਭਗਤੀ ਨਹੀਂ ਕਰਦਾ ਹੁੰਦਾ ਗੁਰੂ ਦੀ ਭਗਤੀ ਲੋਕ ਕਰਦੇ ਨੇ ਗੁਰੂ ਜਨਮ ਨਹੀਂ ਲੈਂਦਾ ਨਾ ਗੁਰੂ ਮਰਦਾ ਭਗਤ ਸਰੀਰਕ ਤੌਰ ਤੇ ਜਨਮ ਹੋ ਕੇ ਭਗਤੀ ਕਰਕੇ ਹੀ ਭਗਤ ਬਣਦੇ ਨੇ ਇਹ ਹਮੇਸ਼ਾ ਬਣਦੇ ਆਏ ਨੇ ਬਣਦੇ ਰਹਿਣਗੇ ਹਰ ਯੁੱਗ ਯੁੱਗ ਭਗਤ ਵਾਹ ਵਾਹ ਬੰਦ ਖਲਾਸੀ ਪਾਣੇ ਹੋਏ ਬੰਦ ਖਲਾਸੀ ਪਾਣੇ ਹੋਏ ਖਲਾਸੀ ਹੋ ਜਾਣੀ ਸੰਸਾਰ ਚੋਂ ਭਗਤ ਤੋਂ ਭਗਤੀ ਤੋਂ ਪਹਿਲਾਂ ਖਲਾਸੀ ਨਹੀਂ ਹੁੰਦੀ ਜਦੋਂ ਪਦਾਰਥ ਤੋਂ ਬਾਅਦ ਖਲਾਸੀ ਹੋਊਗੀ ਇਹ ਬੰਦਨਾ ਚ ਪੈ ਜਾਣਾ ਹੋਰ ਇਹ ਪਾਣੀ ਚ ਕਿਹਦੇ ਪਾਣੀ ਪਰਮੇਸ਼ਰ ਦੇ ਪਾਣੀ ਚ ਨਹੀਂ ਹੈ ਇਹ ਆ ਇਹਦੇ ਪਾਣੀ ਚ ਆਦਮੀ ਦੇ ਪਾਣੀ ਚਾਹੇ ਤਾਂ ਬੰਨਣੇ ਚ ਪਾ ਲਵੇ ਆਪਣੇ ਆਪ ਨੂੰ ਪੈਰ ਵਾੜਾ ਹੋਰ ਮਾਰ ਲਵੇ ਚਾਹੇ ਆਪਣੇ ਅਤੀ ਆਪਣਾ ਕਾਲ ਸਵਾਲ ਲਵੇ ਇਹਦੇ ਭਾਣੇ ਜਾ ਪਰਮੇਸ਼ਰ ਦੇ ਭਾਣੇ ਦਾ ਕੋਈ ਮਤਲਬ ਨਹੀਂ ਜੀਵ ਦਾ ਭਾਣਾ ਇਹਨੂੰ ਕੀ ਚੰਗਾ ਲੱਗਦਾ ਇਕਲਾ ਭਾਣਾ ਇੱਕ ਦੀ ਗੱਲ ਚੱਲਦੀ ਹੈ ਜਿਹੜਾ ਇੱਕ ਹੈ ਦੋ ਥਾਂ ਹੋਇਆ ਹੋਇਆ ਜੇ ਤਾਂ ਮਨ ਪ੍ਰਧਾਨ ਹੈ ਉਹਦੇ ਵਿੱਚ ਮਨੁੱਖ ਹੈ ਤਾਂ ਤਾਂ ਉਹਦਾ ਭਾਣਾ ਬੰਦਨ ਚ ਪੈਣ ਦਾ ਹੋਰ ਜੇ ਗੁਰਮੁਖ ਪਾਣਾ ਹੈ ਗੁਰਮੁਖੀ ਪਾਣਾ ਹੈ ਉਹਦਾ ਉਹਦਾ ਜੇ ਗੁਰਬਾਣੀ ਨੂੰ ਮੰਨ ਕੇ ਉਹਨੇ ਆਪਣੀ ਇੱਛਾ ਬਦਲ ਲਈ ਗੁਰ ਕੇ ਬਾਣੇ ਚੱਲ ਪਿਆ ਗੁਰ ਕਾ ਬਾਣਾ ਗੁਰਬਾਣੀ ਹੈ ਗੁਰ ਕੇ ਬਾਣੇ ਜੇ ਚੱਲੇ ਭਾਈ ਵਿੱਚ ਬਹੁਤ ਬੈਠਾ ਆਪਣੇ ਪਾਣੇ ਜੇ ਚੱਲੇ ਭਾਈ ਆਪਣਾ ਗੁਰ ਕਾ ਬਾਣਾ ਹੈ ਇਸ ਬਾਣੇ ਦੇ ਵਿੱਚ ਬੰਦ ਖਲਾਸੀ ਹੈ ਪਰਮੇਸ਼ਰ ਦੇ ਬਾਣੀ ਦੀ ਬਿਲਕੁਲ ਗੱਲ ਨਹੀਂ ਹੈ ਜੋ ਉਹ ਕਰੋਗੇ ਅਰਥ ਸਾਰਾ ਹੀ ਨਾਸ ਹੋ ਜੂਗਾ ਗੱਲ ਗੁਰਬਾਣੀ ਨਾਲ ਮੇਰੇ ਜਾਣੇ ਇਸ ਗੱਲ ਫਿਰ ਤਾਂ ਜੀਵ ਦਾ ਕੋਈ ਮਤਲਬ ਹੀ ਨਾ ਹੋਇਆ ਫਿਰ ਤਾਂ ਪਰਮੇਸ਼ਰ ਨੇ ਪਾਏ ਹੋਏ ਨੇ ਜਾਂ ਚਾਹੂਗਾ ਛਡਾ ਲੂਗਾ ਸਾਡਾ ਤਾਂ ਕੋਈ ਪਾਰਟ ਨਹੀਂ ਰਹਿ ਗਿਆ ਗੁਰਬਾਣੀ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਸੁਣਨ ਦਾ ਪੜਨ ਦਾ ਮੰਨਣ ਦਾ ਕੀ ਮਤਲਬ ਰਹਿ ਗਿਆ ਫਿਰ ਐ ਇਹਨਾਂ ਪੁਆਇੰਟਾਂ ਤੋਂ ਆਗੇ ਸਲਿਪ ਹੋ ਜਾਂਦੇ ਨੇ ਅਰਥ ਇੱਥੋਂ ਸਲਿਪ ਹੋਏ ਡਿੱਗ ਇੱਥੋਂ ਪੈਰ ਚਲ ਗਿਆ ਫਿਰ ਇਹ ਖੜੇ ਤੇ ਜਾਂਦਾ ਸਿੱਧਾ ਘਟ ਘਾਟੀ ਰਾਮ ਕੀ ਇਹਨੇ ਤੇ ਚੜ੍ਹੇ ਉਹ ਕਬੀਰ ਘਾਟੀ ਚੋਂ ਪੈਰ ਚਲ ਗਿਆ ਥੱਲੇ ਖੱਡ ਫਿਰ ਪਤਾ ਨਹੀਂ ਕਾਇ ਕਿਲੋਮੀਟਰ ਥੱਲੇ ਡੂੰਗੀ ਖੱਡਾ ਉਹ ਜਾ ਬੰਦਾ ਆਪਣੇ ਭਾਣੇ ਦੇ ਚੱਲੇ ਭਾਈ ਵਿਛੜ ਜੋਟਾ ਗੁਰ ਕੇ ਬਾਣੇ ਕਿ ਚੱਲੇ ਭਾਈ ਐਸੇ ਗੱਲ ਦੀ ਵਿਆਖਿਆ ਐਸੇ ਗੱਲ ਦੀ ਵਿਆਖਿਆ ਭਾਣਾ ਕੀ ਹੈ ਦੋ ਭਾਣੇ ਨੇ ਬੰਦ ਖਲਾਸੀ ਇੱਕ ਭਾਣਾ ਬੰਧਣਾ ਚ ਪਾਉਣ ਵਾਲਾ ਉਹ ਆਪਣਾ ਭਾਣੇ ਇਹ ਖਲਾਸੀ ਵਾਲਾ ਭਾਣਾ ਗੁਰਗਾ ਭਾਣਾ ਇੱਕੋ ਭਾਣਾ ਬੰਦ ਖਲਾਸੀ ਵਾਲਾ ਨਹੀਂ ਹੈ ਉਹਦਾ ਭਾਣਾ ਕੀ ਹੈ ਪਰਮੇਸ਼ਰ ਦਾ ਭਾਣਾ ਕੀ ਹੈ ਉਹਦੇ ਬਾਣੇ ਸਿਰਫ ਜੰਮਣ ਵਰਨਾ ਸਾਡਾ ਉਹਦਾ ਜੋ ਹੁਕਮ ਹੈ ਜੰਮਣ ਨਾ ਉਹਦੇ ਨਾਲ ਉਹਦੇ ਬਾਣੇ ਨਾਲ ਦਾ ਸੰਬੰਧ ਮਾਇਆ ਤੱਕ ਹੈ ਜੋ ਮਾਇਆ ਦੇ ਪਦਾਰਥ ਸਾਨੂੰ ਮਿਲਦੇ ਨੇ ਸਾਡੀ ਇਹ ਫਟਣਾ ਨਹੀਂ ਮਿਲਣੇ ਮਾਇਆ 'ਚ ਕੋਈ ਅਮੀਰ ਨਹੀਂ ਬਣ ਸਕਦਾ ਆਪਣੀ ਮਰਜ਼ੀ ਮਾਇਆ ਦੇ ਉਹਦਾ ਕੰਟਰੋਲ ਉਹਦਾ ਹੀ ਰਹੂਗਾ ਕੰਟਰੋਲ ਇੰਦਰ ਰੰਗਾ ਸੀ ਜਿਹੜਾ ਮਾਇਆ ਦੇ ਵਿੱਚ ਅੜਾਉਣੇ ਨਾ ਆ ਕੇ ਇੱਥੋਂ ਰੁਕਿਆ ਹੋਇਆ ਇੰਦਰੇ ਰਹੋ ਤੁਸੀਂ ਆਪਣੇ ਪਾਣੇ ਚੱਲੋ ਚੱਲਣਾ ਗੁਰ ਕੇ ਪਾਣੇ ਚੱਲੋ ਇਹਦਾ ਤੁਹਾਨੂੰ ਖੁੱਲਦਾ ਮਾਇਆ ਵਾਲੇ ਪਾਸੇ ਤੁਸੀਂ ਜਾਓ ਨਾ ਇਹ ਉਹਦੇ ਹੱਥ 'ਚ ਹੈ ਇਹ ਤੁਹਾਡੇ ਵਾਸਤੇ ਹੀ ਹੈ ਉਹਨੇ ਉਹਨੇ ਕਿਤੇ ਨਹੀਂ ਮਾਇਆ ਲੈ ਕੇ ਜਾਣੀ ਇਹ ਤੁਹਾਡੇ ਵਾਸਤੇ ਹੀ ਸਭ ਕੁਝ ਕੀਤਾ ਹੋਇਆ ਜੇ ਜੇ ਤੁਹਾਨੂੰ ਦੂਖ ਭੂਖ ਮਾਰ ਉਹ ਵੀ ਦਾਤ ਹੈ ਉਹ ਵੀ ਦਾਤ ਹੈ ਜੇ ਦੁੱਖ ਭੁੱਖ ਦੀ ਸਦ ਮਾਰ ਪਈ ਨਾਮ ਤੇ ਭਗਤ ਵੀ ਬਣ ਗਿਆ ਅਮੀਰ ਨਾ ਬਣ ਗਏ ਜੇ ਰਵਦਾਸ ਤੇ ਦੁੱਖ ਭੁੱਖ ਦੀ ਮਾਰ ਸੀ ਭਗਤ ਵੀ ਬਣ ਗਿਆ ਭਗਤ ਦੁੱਖ ਭੁੱਖ ਦੀ ਮਾਰ ਆਏ ਜੋ ਬਣੇ ਨੇ ਜਿਹਨਾਂ ਦੇ ਘਰ ਸੋਨੇ ਦੇ ਗਲਾਸ ਸੀ ਨਾ ਜੰਮਦਿਆਂ ਨੂੰ ਨਿਆਣਿਆਂ ਨੂੰ ਮਿਲੇ ਉਹ ਨਹੀਂ ਬਣੇ ਜਿਹੜੇ ਪੰਡੇ ਤੇ ਬੜੇ ਬੜੇ ਮੰਦਰਾਂ ਦੇ ਪੁਜਾਰੀ ਉਹਨਾਂ ਦੇ ਸੋਨੇ ਦੇ ਚਮਚੇ ਨਾਲੇ ਪਹਿਲਾਂ ਗੁੜਤੀ ਦਿੰਦੇ ਨੇ ਉਹਨਾਂ ਨੂੰ ਉਹਨਾਂ ਬਣ ਗਏ ਦੋ ਭੂਤ ਨਹੀਂ ਮਾਰ ਵਾਲੇ ਬਣ ਗਏ ਉਹ ਨਹੀਂ ਬਣੇ ਅਮੀਰ ਨਹੀਂ ਬਣੇ ਘੜਨੇ ਤੇ ਉਹ ਘੜ ਦਿੱਤੇ ਘੜਿਆ ਜਾਊਗਾ ਮਾਰਦਾ ਪਊਗੀ ਜੋੜ ਦਾ ਵੱਜੂਗੀ ਘੜੀਏ ਘੜੀਏ ਹੈ ਸਾਨੂੰ ਤਾਂ ਐ ਲੱਗਦਾ ਵੀ ਇਹ ਤਾਂ ਝੋਟ ਬਾਜੀ ਪਰ ਉਹਦਾ ਕੁਝ ਫੜ ਰਿਹਾ ਉਹ ਸਮਝਦੇ ਸੀ ਇਸ ਗੱਲ ਬੰਦ ਕਲਾਸੀ ਪਾਣੇ ਹੋਏ ਬੰਦ ਕਲਾਸੀ ਜਿਹੜੀ ਹੈ ਇਹ ਪਾਣਾ ਆਪਣਾ ਮੁਰਕੇ ਪਾਣੇ ਚੱਲਣਾ ਖਲਾਸੀ ਹੈ ਆਪਣੇ ਪਾਣੇ ਚੱਲਣਾ ਬਦਲਣਾ ਚ ਪੈ ਗਿਆ ਹੋਰ ਆਖ ਨਾ ਸਕਾ ਕੋਈ ਬਸ ਹੋਰ ਇਹ ਕਿਸੇ ਦਾ ਕੋਈ ਦਖਲ ਨਹੀਂ ਹੈ ਕੋਈ ਕੋਈ ਆ ਗਿਆ ਨਾ ਵਿੱਚ ਪਰਮੇਸ਼ਰ ਆ ਗਿਆ ਕੋਈ ਨਹੀਂ ਤੇਰਾ ਭਾਣਾ ਦਾ ਬੰਧਨ ਤੋੜਨੇ ਨੇ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਏ ਹੁਣ ਦੱਸੋ ਤੇ ਪਰਮੇਸ਼ਰ ਦਾ ਕੀ ਰੋਲ ਹੈ ਅਨੰਦ ਸਾਹਿਬ ਜੇ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਏ ਜੇ ਸ਼ਬਦ ਗੁਰ ਕਾ ਮਨ ਵਸਾਰ ਵਿੱਚ ਤਾਂ ਬੰਧਨ ਤੋੜ ਕੇ ਮੁਕਤ ਹੋ ਜਾਏਗਾ ਗਰੰਟੀ ਹੈ ਇਸ ਗੱਲ ਦੀ ਤੇ ਭਾਣਾ ਤੇਰਾ ਹੋਇਆ ਕਿਦਾ ਹੋਇਆ ਆਪਣੇ ਹੱਥੀ ਆਪਣਾ ਆਪੇ ਹੀ ਕਰ ਸੋ ਜਾਂ ਪੈਰ ਪਾੜਾ ਮਾਰਿਆ ਫਿਰ ਆਪਣੇ ਆਪ ਜਿਹਨੇ ਤਾਂ ਬੰਧਨ ਪਾ ਲੇ ਪੈਰ ਪਾੜਾ ਪਾ ਲਿਆ ਉਹਨੇ ਇਹ ਆਪਣਾ ਰੋਲ ਹੈ ਜੇ ਕੋ ਖਾਇਕ ਆਖਣ ਪਾਏ ਜੇ ਕੋ ਮੂਰਖ ਅਕਲ ਤੋਂ ਖਾਲੀ ਖਾਰਜ ਕੋਈ ਹੋਰ ਕੁਝ ਕਹੇ ਉਹ ਜਾਣੇ ਜਿੱਤੇ ਅਮੂ ਹੈ ਇਹਦੇ ਅਰਥ ਹੋਰ ਕੱਢੇ ਜੇ ਕੋਈ ਹੋਰ ਕਹੇ ਉਹ ਜਾਣੇ ਜਿੱਤੇ ਅਮੂ ਕਾ ਉਹਨੂੰ ਪਤਾ ਫਿਰ ਉਹਦੇ ਜਿਹੜੀਆਂ ਕਹਾਂ ਪੇੜਾ ਪੈਣੀਆਂ ਤਾਂ ਇਹ ਕਿਹਨੇ ਕਹੀ ਸੀ ਗੱਲ ਇੰਨੀ ਹੋਰ ਜਿਆਦਾ ਖੁਲਾਸਾ ਕੀਤਾ ਤਾਂ ਇਹ ਤੋਂ ਕਿਵੇਂ ਕਰਦੇ ਉਹਦੇ ਮੂੰਹ ਤੇ ਹੀ ਪੈਂਦੀਆਂ ਨੇ ਜਿਹੜੀਆਂ ਆਪਣੇ ਹੱਥੀ ਆਪਣਾ ਆਪੇ ਹੀ ਖਾਲਸ ਵਾਰੀ ਹੈ ਪਈਆਂ ਨੇ ਮੂੰਹ ਤੇ ਗੁਰਬਾਣੀ ਚ ਬਹੁਤ ਪਈਆਂ ਹੋਈਆਂ ਨੇ ਮੂੰਹ ਤੇ ਅੱਗੇ ਉਹ ਜਾਣੇ ਜੇਤੀਆਂ ਮੂੰਹ ਖਾਏ ਜੇ ਹੱਥ ਦੂਏ ਕਰੂਗਾ ਦੇਖ ਲਵੇ ਗੁਰਬਾਣੀ ਪੜ ਕੇ ਮੂੰਹ ਤੇ ਵਜਦੀਆਂ ਨੇ ਜਪੇੜਾ ਇੱਥੇ ਹੀ ਵਜਦੀਆਂ ਨੇ ਹੋਰ ਕਿੱਥੇ ਲਾਂਗ ਜੜੀਆਂ ਨੇ ਜਿੱਥੇ ਬਾਣੀ ਕਹਿੰਦੀ ਨਹੀਂ ਹੱਥੇ ਤੇ ਜਪੇੜ ਵਜਦੀ ਉੱਥੇ ਆਪਣੇ ਹੱਥੀ ਆਪਣਾ ਆਪੇ ਕਾ ਸਵਾਰੀਏ ਆਪਣੇ ਭਾਣੇ ਚੱਲੇ ਭਾਈ ਵਿਚੜ ਝੋਟਾ ਖਾਏ ਝੋਟਾ ਚਪੇੜੇ ਨਾ ਬਹੁਤ ਪੰਕਤੀਆਂ ਨੇ ਗੁਰਬਾਣੀ ਚ ਪਈਆਂ ਚਪੇੜਾ ਨੇ ਵੱਜੀ ਹੋਈਆਂ ਨਹੀਂ ਅਰਥ ਹੋ ਸਕਦੇ ਇਹ ਜੇ ਕੋ ਮੂਰਖ ਕਰ ਲੂ ਨਾ ਅਰਥ ਉਹ ਜਾਣੇ ਜੇਤੀਆਂ ਉਹ ਪਾਏ ਫਿਰ ਦੇਖ ਲੂ ਕਿੰਨੀਆਂ ਪੈਂਦੀਆਂ ਨੇ ਕੋ ਆਪੇ ਜਾਣਾ ਆਪੇ ਦੇ ਸੇ ਸੇਤੀ ਗਈ ਕਿ ਆਪੇ ਜਾਣੇ ਆਪੇ ਦੇ ਆਪੇ ਜਾਣਾ ਪਰਮੇਸ਼ਰ ਜਾਣਦਾ ਸਭ ਕੁਝ ਇਹ ਨਹੀਂ ਜਾਣਦਾ ਜੀਵ ਕੁਝ ਨਹੀਂ ਜਾਣਦਾ ਤੇ ਤਰਨਾ ਵੀ ਜਾਣਦਾ ਮੈਂ ਜਾਣ ਜਨ ਤਰਵੇ ਨੇ ਜਾਣ ਪਰਮੇਸ਼ਰ ਸਭ ਕੁਝ ਜਾਣਦਾ ਆਪੇ ਤੇ ਜਿਹੜੀ ਤੈਨੂੰ ਲੋੜ ਹੈ ਨਾ ਸੰਸਾਰੀ ਚੀਜ਼ ਦੀ ਉਹ ਆਪੇ ਦੇ ਡਾਕਟਰ ਆਪਣੀ ਮਰਜ਼ੀ ਨਾਲ ਦਵਾ ਦਿੰਦਾ ਹੈ ਇਹ ਜਿਹੜੀ ਵਿਖਾਏ ਇਹ ਦਵਾਈ ਹੈ ਸੰਸਾਰ ਦੀ ਮਾਇਆ ਦਵਾਈ ਹੈ ਇਹ ਜਿਹੇ ਜਿਹੀ ਤੈਨੂੰ ਲੋੜ ਹੈ ਹੋਈ ਮਿਲਣੀ ਅੱਡੋ ਅੱਡ ਬਿਮਾਰੀਆਂ ਨੇ ਅੱਡੋ ਅੱਡ ਦਵਾਈਆਂ ਕਿੰਨੀ ਮਾਤਰਾ ਦੀ ਦਵਾਈ ਦੇਣੀ ਹੈ ਤੈਨੂੰ ਉਹਨੂੰ ਜ਼ਿਆਦਾ ਪਤਾ ਹੈ ਇਹਨੂੰ ਕਿੰਨੀ ਚਾਹੀਦੀ ਹੈ ਉਹਨੂੰ ਜ਼ਿਆਦਾ ਪਤਾ ਸਾਨੂੰ ਨਹੀਂ ਪਤਾ ਉਹ ਜਾਣਦਾ ਹੈ ਅਸੀਂ ਨਹੀਂ ਜਾਣਦੇ ਅਸੀਂ ਜ਼ਿਆਦਾ ਤਾਂ ਮੰਗਦੇ ਹਾਂ ਅਸੀਂ ਜਾਣਦੇ ਨਹੀਂ ਆਪੇ ਜਾਣਾ ਆਪੇ ਦੇ ਜਿਹੜੇ ਦੁਨਿਆਵੀ ਪਦਾਰਥ ਨੇ ਦੇ ਰਿਹਾ ਆਪ ਉਹ ਉਹ ਜਾਣਦਾ ਸਾਨੂੰ ਕਿੰਨੇ ਚਾਹੀਦੇ ਨੇ ਸਾਨੂੰ ਨਹੀਂ ਪਤਾ ਸਾਨੂੰ ਕਿੰਨੇ ਚਾਹੀਦੇ ਨੇ ਦੁਨਿਆਵੀ ਪਦਾਰਥ ਦੀ ਗੱਲ ਆ ਗਈ ਜਿਹੜੇ ਅਸੀਂ ਮੰਗਦੇ ਆ ਜਿਹਨਾਂ 'ਚ ਹਰ ਵਕਤ ਧਿਆਨ ਹੈ ਜਿਹਦੇ ਪਰ ਸਾਰਾ ਨੱਠ ਭੱਜ ਹੈ ਉਹ ਆਪੇ ਦੇ ਰਿਹਾ ਦੂਪੂ ਭੂਸਲ ਵਾਲਿਆਂ ਨੂੰ ਜਾਣ ਕੇ ਦੇ ਰਿਹਾ ਉਹ ਆਪੇ ਦੇ ਰਿਹਾ ਉਹ ਦਬੇ ਹੋਏ ਉਹ ਕੱਢਣੇ ਨੇ ਜਿਹੜੇ ਨੀਚ ਕਰਮ ਕਰਦੇ ਨੇ ਨਾ ਧਰਮ ਦੇ ਨਾਂ ਤੇ ਧੱਕਾ ਕਰਦੇ ਨੇ ਇਹ ਜਨਮ 'ਚ ਅਗਲਾ ਜਨਮ ਨੀਚਾ ਦੇ ਘਰ ਹੋ ਜਾਂਦਾ ਉਹਨੂੰ ਜੋ ਰਹਿਮ ਕਰਨ ਦੇ ਕਾਬਲ ਹੁੰਦੇ ਨੇ ਜਿਹੜਾ ਜੱਜ ਫਾਂਸੀ ਲਿਖਦਾ ਹੈ ਇਹ ਬਾਬੂ ਸ਼ਕਤ ਸਜ਼ਾ ਲਿਖਦਾ ਹੈ ਉਹਦਾ ਉਹਨੇ ਕੀ ਕੀਤਾ ਹੁੰਦਾ ਹੈ ਉਹਦਾ ਕੋਈ ਨੁਕਸਾਨ ਕੀਤਾ ਹੁੰਦਾ ਜਾਇਦਾ ਦਾ ਕੋਈ ਨੁਕਸਾਨ ਨਹੀਂ ਕੀਤਾ ਪਰ ਉਹਦੀ ਡਿਊਟੀ ਬਣਦੀ ਹੈ ਸਜ਼ਾ ਦੇਵੇ ਜੇ ਸਜ਼ਾ ਦਰਗਾਹ ਜੋ ਬਣੀ ਹੋਈ ਹੈ ਤੁਹਾਨੂੰ ਕਾਹਦੇ ਤਰਸ ਉਹ ਉਹਦੇ ਉਹਨੂੰ ਤਾਂ ਪਤਾ ਪਿਛਲੇ ਜਨਮ ਵਿੱਚ ਕੀ ਕੀਤਾ ਤੁਹਾਨੂੰ ਨਹੀਂ ਪਤਾ ਕੀ ਕੀਤਾ ਉਹਨੇ ਤੁਸੀਂ ਇਹ ਕਦੇ ਸੋਚਦੇ ਵੀ ਇਹਨਾਂ ਦੇ ਕਰਮ ਐਸੇ ਹੋਣੇ ਪਿਛਲੇ ਐਸੇ ਹੋਣੇ ਨੇ ਤਾਂ ਕੀ ਉਹ ਆਪੇ ਜਾਣੇ ਆਪੇ ਦੇ ਜਿਹੜਾ ਦੇ ਰਿਹਾ ਉਹਨੂੰ ਉਹਨੂੰ ਨਹੀਂ ਪਤਾ ਵੀ ਕੀ ਦੇਣਾ ਕੀ ਨਹੀਂ ਦੇਣਾ ਇਹ ਵੀ ਇਹਨਾਂ ਦੇ ਭਲੇ ਵਾਸਤੇ ਹੀ ਹੈ ਜੇ ਘਟ ਨੂੰ ਕਹਿਣਾ ਉਸ ਵੇਲੇ ਅਸੀਂ ਪਾਣੇ ਤੋਂ ਬਾਹਰ ਚਲੇ ਪਰਮੇਸ਼ਰ ਦੇ ਨੁਕਸ ਕੱਢਣ ਲੱਗ ਜਾਂਦੇ ਰੈਮਦਲ ਬਣ ਜਾਂਦੇ ਰਹਿਮ ਨਹੀਂ ਹੈ ਕਿਸੇ ਨੂੰ ਦੂਈ ਸੀ ਸੀ ਦਵਾਈ ਦੇ ਲਈ ਚਾਕੇ ਬਵਾਲ ਨੂੰ ਮਾਰ ਦੇਣਾ ਤੁਸੀਂ ਉਹਨਾਂ ਦੇ ਹਸਪਤਾਲ 'ਚ ਦਾਖਲ ਕਰ ਦਿੰਦੇ ਤੁਸੀਂ ਤਾਂ ਆਪ ਮਰੀਜ਼ ਇਸ ਕਰਕੇ ਸੰਸਾਰ ਦੇ ਪੁੰਨ ਪਾਪ ਨੂੰ ਕੁਰਬਾਨੀ ਪੁੰਨ ਪਾਪ ਨਹੀਂ ਮੰਨਦੇ ਸੰਸਾਰ ਦੇ ਆਦਮੀ ਦਿਆਲੂ ਨਹੀਂ ਹੋ ਸਕਦਾ ਦਿਆ ਜਾਣਦਾ ਹੀ ਨਹੀਂ ਉਹ ਕਹਿੰਦੇ ਜੇ ਤੇ ਦਿਆ ਜਾਣਣੀ ਹੈ ਨਾ ਸਿਰਫ ਜੀ ਕੀ ਦਿਆ ਜਾਣ ਕੁਝ ਪੁੰਨਦਾਨ ਕਰ ਬਸ ਦੂਆ ਪੁੰਨਦਾਨ ਤੇਰੇ ਹੱਥ ਦੀ ਨਹੀਂ ਦੂਆ ਪੁੰਨਦਾਨ ਹੱਥ ਦੂਏ ਮਾਇਆ ਦਾ ਪੁੰਨਦਾਨ ਸੰਸਾਰ ਦੇ ਕਿਸੇ ਬੰਦੇ ਦੇ ਹੱਥ ਨਹੀਂ ਦਿੱਤਾ ਹੋਇਆ ਉਹਨੇ ਨਾ ਦੇਣਾ ਨਾ ਇਹਨਾਂ ਨੂੰ ਇੰਨੀ ਅਕਲ ਹੈ ਇਹਦੇ ਹੱਥ ਸਿਰਫ ਦਿੱਤਾ ਹੋਇਆ ਜੇ ਆ ਗੁਰਬਾਣੀ ਦਾ ਦਿੱਤਾ ਦਇਆ ਜਾਣੇ ਜੀ ਕੀ ਜੀ ਕੀ ਦਿਆਂ ਨੂੰ ਜਾਣੋ ਸਮਝੋ ਫੇਰ ਜੀ ਵਾਸਤੇ ਦਾਨ ਕਰੋ ਜੀ ਦਾਨ ਦੇ ਭਗਤੀ ਲਾਇਨ ਹਰ ਜੋ ਰਹਿਣ ਮਲਾਇ ਇਹ ਕੰਮ ਆਦਮੀ ਵਾਸਤੇ ਸਿਰਫ ਇਹ ਕਰ ਸਕਦਾ ਹੈ ਜੇ ਕੋਈ ਕਰਨਾ ਚਾਹੇ ਹੋਰ ਕੁਝ ਨਾ ਕਰੇ ਹੋਰ ਬਾਕੀ ਉਹਦੇ ਪਾਣੇ ਚੱਲੀ ਜਾਵੇ ਬਾਕੀ ਉਹਦੇ ਪਾਣੇ ਚੱਲ ਸ੍ਰਿਸ਼ਟੀ ਕੀ ਹੋ ਰਿਹਾ ਕੀ ਉਹ ਕਰ ਰਿਹਾ ਕੀ ਨਹੀਂ ਕਰ ਰਿਹਾ ਜੋ ਕਰ ਰਿਹਾ ਠੀਕ ਕਰ ਰਿਹਾ ਜਦ ਅਸੀਂ ਕਹਿੰਦੇ ਉਹਦਾ ਪਾਣਾ ਮਿੱਠਾ ਲੱਗਦਾ ਜੇ ਗਰੀਬ ਦੇਖ ਕੇ ਮਿੱਠਾ ਨਹੀਂ ਲੱਗਦਾ ਫਿਰ ਕਹਿੰਦੇ ਨਹੀਂ ਮਿੱਠਾ ਲੱਗਦਾ ਤੇ ਕੌੜਾ ਕਹਿੰਦਾ ਲੱਗਦਾ ਕੋਈ ਦੁਖੀ ਦੇਖ ਲਿਆ ਕੌੜਾ ਕਾਹਦੇ ਲੱਗਦਾ ਕੌੜਾ ਲੱਗਿਆ ਸੀ ਬੁੱਧ ਨੂੰ ਗਿਆਨ ਨਹੀਂ ਹੋਇਆ ساری ਜ਼ਿੰਦਗੀ ਲੱਗਿਆ ਸੀ ਨਾ ਭਗਤੀ ਵੀ ਕਰਨ ਲਿਆ ਗਿਆ 12 ਸਾਲ ਸਭ ਕੁਝ ਕਰ ਲਿਆ ਗਿਆ ਸੀ ਉਹ ਚੀਜ਼ ਨਹੀਂ ਮਿਲੀ ਕਿਉਂ ਉਹ ਨੂੰ ਵਿਰੋਧ ਕੀਤਾ ਸੀ ਹੁਕਮ ਦਾ ਉੱਤੇ ਉਹ ਦੁਖੀ ਹੋ ਗਿਆ ਦੁਖੀ ਨੂੰ ਦੇਖ ਕੇ ਦੁਖੀ ਨੂੰ ਦੇਖ ਕੇ ਦੁਖੀ ਹੋਣ ਵਾਲਾ ਮੂਰਤ ਹੁੰਦਾ ਆਪ ਦੁਖੀ ਨਹੀਂ ਹੋ ਸਕਦਾ ਦੁਖੀ ਹੋ ਰਹੂਗਾ ਕਿ ਦੁਖੀ ਨੂੰ ਦੇਖੇ ਰਹਿਣੇ ਨੇ ਸੰਸਾਰ 'ਚ ਉਹ ਦੁਖੀ ਹੋ ਨਹੀਂ ਸਕਦਾ ਸੁਖੀ ਕਿਵੇਂ ਹੋਊਗਾ ਭਗਤ ਸੁਖੀ ਕਿਵੇਂ ਸੀ ਕੀ ਦੁਨੀਆ ਦੇ ਵਿੱਚ ਦੁਖੀ ਲੋਕ ਮੁੱਕ ਗਏ ਸੀ ਕੀ ਕੋਈ ਦੁਨੀਆ 'ਚ ਦੁਖੀ ਨਹੀਂ ਸੀ ਗੁਰਨਾਨਕ ਨੂੰ ਮਿਲਿਆ ਕਿ ਉਹਦਾ ਕੋਈ ਦੁਖੀ ਹੈ ਹੀ ਨਹੀਂ ਇਸ ਸੰਸਾਰ 'ਚ ਫਿਰ ਉਹ ਸੁਖੀ ਕਰਦੇ ਸੀ ਉਹ ਸੁਖ ਸਾਧਕ ਕੇ ਰਹਿੰਦੇ ਸੀ ਸੰਸਾਰ ਨਾਲ ਤੋੜੀ ਹੋਈ ਸੀ ਤੁਮ ਸੰਗ ਜੋੜ ਤੋੜੀ ਹੋਈ ਹੈ ਜਿਹਨੇ ਤੋੜੀ ਨਹੀਂ ਹੋਈ ਉਹਨੂੰ ਦੁਖੀ ਦੀਂਦੇ ਨੇ ਜਿਹਨੇ ਤੋੜ ਲਈ ਉਹਨੂੰ ਕੁਸਾਰੇ ਸਾਰੇ ਹੀ ਦੁਖੀ ਨੇ ਜਿਹੜੇ ਜ਼ਿਆਦਾ ਦੁਖੀ ਨੇ ਉਹ ਜ਼ਿਆਦਾ ਦੁਖੀ ਦਿੰਦੇ ਨੇ ਜਿਹੜੇ ਡੂੰਘੇ ਸਮੁੰਦਰ 'ਚ ਬੜੇ ਹੋਏ ਨੇ ਨਾ ਵਿਚਾਲੇ ਉਹਨਾਂ ਦਾ ਮੋੜਨਾ ਮੁਸ਼ਕਲ ਹੈ ਜਿਹੜੇ ਕਿਨਾਰੇ ਤੇ ਗਰੀਬ ਕਿਨਾਰੇ ਦੇ ਖੜੇ ਨੇ ਥੋੜੇ ਥੋੜੇ ਪਾਣੀ 'ਚ ਇਹ ਕਿਨਾਰੇ ਦੇ ਨੇੜੇ ਖੜੇ ਨੇ ਉਹ ਬਹੁਤ ਡੂੰਘੇ ਸਮੁੰਦਰ 'ਚ ਖੜੇ ਨੇ ਉਹ ਕਿਨਾਰੇ ਤੇ ਖੰਭੀ ਕਰਨ ਲੱਗਣਗੇ ਜਿਹੜੇ ਜ਼ਿਆਦਾ ਦੇ ਵੀ ਨੇ ਦੁਖਦਾਰੂ ਸੁਖ ਇਹ ਕੀ ਹੈ ਇਹ ਕੀ ਤੁਸੀਂ ਉਹਨਾਂ ਦਾ ਸੁਖ ਹੋਣੇ ਹੋ दारू ਖੋ ਕੇ ਗਏ ਨੇ ਉਹਨਾਂ ਦੀ दारू ਅਸੀਂ ਪੀਣ ਨਹੀਂ ਦੇਣੀ ਦੁਖਦਾਰੋਂ दारू ਦਿੱਤੇ ਤੁਸੀਂ ਉਹਨਾਂ ਨੂੰ ਲੋਕ ਦੇਣ ਲੱਗੇ ਸੁਖ ਬੜੇ ਅਗਲਾ ਵਾਲੇ ਉਹਨਾਂ ਨੂੰ ਸੁਖ ਤੇ ਰੋਗ ਦੇਣ ਲੱਗੇ ਨੇ ਵੀ ਛੱਡ ਦੋ ਜੋ ਉਹਨਾਂ ਨੂੰ ਦਿੱਤਾ ਪੀਣ ਦਿਓ ਰਚਨਾ ਚ ਬਹੁਤਾ ਦਖਲ ਨਾ ਲਓ ਇਹ ਜੋ ਕੀਤਾ ਪਰਮੇਸ਼ਰ ਨੇ ਠੀਕ ਕੀਤਾ ਇਹ ਲੋਕਾਂ ਦੇ ਬਹਾਨੇ ਹੁੰਦੇ ਨੇ ਉਹਨਾਂ ਦੇ ਜਰੀਏ 85 ਪੈਸੇ ਖਾਣ ਦੇ ਜਿਹਨਾਂ ਨੇ 85 ਪੈਸੇ ਹੜਪੜੇ ਨੇ ਨਾ ਵਿੱਚੋਂ 15 ਪੈਸੇ ਗਰੀਬਾਂ ਨੂੰ ਦੇਣੇ ਨੇ ਇਹ ਸਟੰਟ ਉਹ ਕਰ ਦਿੰਦੇ ਨੇ ਗੁਰਪਖਾਨੇ ਨਹੀਂ ਕੀਤੇ ਇਹੋ ਕਰਦੇ ਨੇ ਸੰਸਥਾਵਾਂ ਬਣਾ ਕੇ 85 ਪੈਸੇ ਜੋ ਉਹਨਾਂ ਨੇ ਆਪ ਖਾਣੇ ਨੇ 85 ਨਹੀਂ ਖਾਣਗੇ 50 ਖਾ ਲੈਣਗੇ ਇਹ ਪਰਪੰਚ ਹੈ ਇਹਨੂੰ ਗੁਰਬਾਣੀ ਪਰਪੰਚ ਕਹਿੰਦੀ ਹੈ ਦਿਲ ਲੈ ਕਹੀਏ ਨਾਨਕਾ ਜੇ ਨਾ ਰਚੇ ਪਰਮੇਸ਼ਰ ਦੀ ਰਚਨਾ ਵਿੱਚ ਦਖਲ ਦੇਣਾ ਪਰਪੰਚ ਸਾਬਤ ਕਰਨਾ ਵੀ ਅਸੀਂ ਬੜੇ ਦਿਆਲੂ ਆ ਪਰਪੰਚ ਦਿਆਲੂ ਤਾਂ ਹੋ ਹੀ ਨਹੀਂ ਸਕਦਾ ਪਰਪੰਚ ਸਾਬਤ ਕਰਨਾ ਮੈਂ ਦਾਨੀ ਆ ਸਾਬਤ ਕਰਨਾ ਸਾਬਤ ਕਰਨਾ ਮੈਂ ਭਗਤਾਂ ਜਿਵੇਂ ਉਹ ਪੂਰਨ ਸੋਨੇ ਕੀਤਾ ਸੀ ਪਰਪੰਚ ਹੈ ਸਾਰਾ ਪਰਪੰਚ ਹੈ ਇਹਦਾ ਪਰਪੰਚ ਹੈ ਉਹਦੇ ਆਲੇ ਦਾਲੇ ਜਿਹੜੇ ਬੰਦੇ ਨੇ ਉਹ ਦੇਖ ਲੋ ਕਹੇ ਜਾਂਦੇ ਸਾਰੇ ਪਰਪੰਚ ਹੈ ਦਾ ਗੁਰਬਾਣੀ ਦੇ ਕੋਣ ਤੋਂ ਪਰਪੰਚ ਹੈ ਭਗਤਾਂ ਨੇ ਨਹੀਂ ਕੰਮ ਕੀਤਾ ਭਗਤਾਂ ਕਹਿੰਦੇ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਉਹ ਕਿਉਂ ਕੀਤਾ ਉਹਨੇ ਤਾਂ ਉਹ ਜਾਣਦਾ ਉਹਨੇ ਦੁਆ ਦਿੱਤੀ ਹੈ ਕੌੜੀ ਉਹਨੂੰ ਕਿਸੇ ਦਾ ਆਪਰੇਸ਼ਨ ਕਰਨਾ ਡਾਕਟਰ ਨੇ ਉਹਨੂੰ ਪਾੜਨਾ ਤੁਸੀਂ ਕਹਿੰਦੇ ਅਸੀਂ ਇਹਦਾ ਢੱਡ ਪਾੜ ਲੈਣ ਆਪੇ ਜਾਣੇ ਆਪੇ ਦੇ ਆਖੇ ਸੇ ਵੀ ਕਈ ਕੇ ਆਪੇ ਜਾਣੇ ਆਪੇ ਦੇ ਆਪੇ ਜਾਣਦਾ ਸਭ ਕੁਝ ਉਹ ਜਾਣਦਾ ਤਾਂ ਆਪੇ ਤਾਂ ਦਿੰਦਾ ਜਿਹਨੂੰ ਜਿਹੜੀ ਚੀਜ਼ ਦੇਣੀ ਹੈ ਉਹੀ ਦਿੰਦਾ ਵੱਧ ਘੱਟ ਨਹੀਂ ਦਿੰਦਾ ਕਿਸੇ ਦਵਾਈ ਡਾਕਟਰ ਨੂੰ ਪਤਾ ਮੈਂ ਕੀ ਦੇਣੀ ਹੈ ਤੁਸੀਂ ਉਹਦੇ ਆਪ ਡਾਕਟਰ ਨਾ ਬਣੋ ਤੁਸੀਂ ਆਪ ਦਾਖਲ ਹੋ ਹਸਪਤਾਲ 'ਚ ਜਿਹਦੇ ਹਸਪਤਾਲ ਦਾ ਤੁਸੀਂ ਮਰੀਜ਼ ਰਹੋ ਡਾਕਟਰ ਨਾ ਬਣੋ ਡਾਕਟਰ ਨੂੰ ਡਾਕਟਰ ਰਹਿਣ ਦਿਓ ਆਪ ਮਰੀਜ਼ ਬਣ ਕੇ ਰਹੋ ਚੰਗੀ ਗੱਲ ਹੈ ਕੋਈ ਤਾਂ ਬਿਮਾਰ ਤੈਨੂੰ ਭਾਈ ਜੇ ਇਹ ਜੀ ਦਵਾਈ ਦਿੱਤੀ ਦੁਖੀ ਕੀਤਾ ਹੈ ਵੀ ਠੀਕ ਹੀ ਕੀਤਾ ਕੋਈ ਨਹੀਂ ਦੁਖਦਾਰੂ ਹੈ ਤੂੰ ਸਮਾਉ ਉਹਨੂੰ ਡੇੜੇ ਆ ਪਿਆਰਾ ਤਾਂ ਰਸਤਾ ਉਹਨੂੰ ਐ ਸਮਝਾ ਲਓ ਉਹ ਤਾਂ ਗਿਆਨ ਜਿੱਦਣ ਬਦਲ ਗਿਆ ਕਦੇ ਰਬਦਾਸ ਨੂੰ ਨਹੀਂ ਲੱਗਿਆ ਮੈਂ ਗਰੀਬ ਰਬਦਾਸ ਦੀ ਕੋਈ ਸ਼ਿਕਾਇਤ ਹੈ ਮੈਨੂੰ ਗਰੀਬੀ ਦਿੱਤੀ ਦਿਖਾਓ ਗੁਰਬਾਣੀ ਕਿਤੇ ਸ਼ਿਕਾਇਤ ਕਬੀਰ ਦੀ ਕੋਈ ਸ਼ਿਕਾਇਤ ਹੈ ਨਾਮਦੇਵ ਨੇ ਰੋਕਿਆ ਕਹਿੰਦਾ ਮੈਂ ਜੀ ਬਾਸੀ ਨੀਚ ਸੀਗਾ ਕਾਹਨੂੰ ਕਹਿੰਦਾ ਮੇਰੇ ਤਾਂ ਘਰ ਆਉਣਾ ਸੀ ਤੈਨੂੰ ਵੀ ਕਹਿ ਦੇਣਗੇ ਤਾਂ ਵੀ ਨੀਚੇ ਹੋਣਾ ਰੱਬ ਜਿਹੜਾ ਇਹਦੇ ਆ ਗਿਆ ਅਸਲੀ ਦਾ ਆ ਨਹੀਂ ਸਕਦਾ ਉੱਚਾ ਤੇ ਬਿਨ ਤੈ ਮੈਨੂੰ ਜੇ ਆਉਣਾ ਹੀ ਸੀ ਤਾਂ ਨੀਚ ਤੇ ਘਰ ਜਨਮ ਦੇ ਕੇ ਕਾਹਨੂੰ ਭਗਤ ਬਣਾਉਣਾ ਇਹ ਲੋਕ ਤੈਨੂੰ ਇਹ ਕਹਿਣਗੇ ਤੇਰੀ ਭੈਣ ਜਿਹੜੀ ਹੈਗੀ ਇਹ ਹੀ ਪਿੱਛੇ ਜਾਂਦੀ ਹੈ ਤੇਰੀ ਇੱਜ਼ਤ ਦੀ ਮੈਨੂੰ ਹੋਰ ਫਿਕਰ ਉਹਨਾਂ ਉਹਨੇ ਤਾਂ ਕੀਤੀ ਕਿਸੇ ਦੀ ਕਿਤੇ ਇਹਨਾਂ ਨੇ ਸਿਮਰਤੀਆਂ ਬਣਾ ਕੇ ਸਭ ਕੁਝ ਕਰ ਲਿਆ ਉਹਨੇ ਸਿਮਰਤੀਆਂ ਦੇ ਖਿਲਾਫ ਮੁਕਾਬਲਤ ਕਰਤੀ ਲੈ ਤੁਸੀਂ ਲਿਖੋ ਮੈਂ ਚਮਾਰ ਦੇ ਘਰ ਪੈਦਾ ਹੋ ਜਾ ਕਰਤਾ ਨਾ ਕੀ ਜਵਾਬ ਦੇਣਗੇ ਫਿਰ ਉਹ ਜਿਹਨੂੰ ਤੁਸੀਂ ਚਮਾਰ ਕਹਿੰਦੇ ਹੋ ਹੱਥ ਨਹੀਂ ਆਉਂਦੇ ਮੈਂ ਉਹਦੇ ਪ੍ਰਗਟ ਹੋਣਾ ਉਹਦੇ ਥਰੂ ਪ੍ਰਗਟ ਮੈਂ ਚਲਾਇਆ ਦੇ ਥਰੂ ਪ੍ਰਗਟ ਹੋਣਾ ਮੈਂ ਨਾਈ ਦੇ ਥਰੂ ਪ੍ਰਗਟ ਹੋਣਾ ਮੈਂ ਜੀ ਮੇਰੇ ਦਾ ਪ੍ਰਗਟ ਹੋਣਾ ਭਗਤ ਬਣੋ ਫਿਰ ਕੀ ਐਸਾ ਇਕੱਠਾ ਹੀ ਚੱਕਰ ਚਲਾਇਆ ਸਿਮਰਤੀਆਂ ਦੀ ਉਹਨਾਂ ਦੀ ਬੰਮ ਨੂੰ ਪੁੱਛਦਾ ਹੀ ਕੋਈ ਨਹੀਂ ਇਕੱਠਾ ਹੀ ਚਲਾਇਆ ਸਾਰੀ ਗੱਲ ਹੀ ਖਤਮ ਕਰਤੀ ਹੁਣ ਸਰਕਾਰ ਨੇ ਕਾਨੂੰਨ ਨੇ ਬਣਾਤਾ ਬੰਡ ਬੰਡ ਦੇ ਖਿਲਾਫ ਸਰ ਤੁਸੀਂ ਦਿਖਾਓ ਕਹਿ ਕੇ ਵੇਖ ਖੂਹ ਤੋਂ ਪਾਣੀ ਨਾ ਭਰ ਕਹਿ ਇੱਥੇ ਤੂੰ ਨਾ ਨਹੀਂ ਸਕਦਾ ਸਰੋਵਰ ਕਰਕੇ ਦਿਖਾਓ ਇਹ ਪੀਰ ਤੇ ਨਹੀਂ ਜਾ ਸਕਦਾ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਹੀ ਕੇ ਦੁਨੀਆ ਦੇ ਲੋਕ ਜੋ ਮਰਜ਼ੀ ਕਹਿੰਦੇ ਰਹਿਣ ਕੋਈ ਕੁਝ ਕਹਿੰਦਾ ਰਹੇ ਆਪਣੇ ਆਪਣੇ ਸਾਡੇ ਖਿਆਲ ਜਿਸ ਨੂੰ ਬਖਸ਼ੇ ਸਿਰਫ ਸਲਾ ਨਾਨਕ ਪਾਤਸ਼ਾਹ ਆ ਅਖੀਰਲੀ ਗੱਲ ਦੁਨੀਆ ਦੇ ਬਜ਼ਾਰ ਛੱਡੋ ਕਿਸੇ ਨੂੰ ਬਾਦ ਦੇ ਤੇ ਕਿਸੇ ਨੂੰ ਘੱਟ ਦੇ ਤੇ ਕੋਈ ਮੰਗਦਾ ਕੋਈ ਨਹੀਂ ਮੰਗਦਾ ਜੇ ਸਬਸਿਲਾ ਕਿਸੇ ਨੂੰ ਬਖਸ਼ਿਸ਼ ਕਰੇ ਨਾ ਉਹ ਪਾਸ਼ਾ ਦਾ ਪਾਸ਼ਾ ਸੰਸਾਰੀ ਤਨ ਕਿੰਨਾ ਹੀ ਰਵੇ ਉਹ ਪਾਸ਼ਾ ਨਹੀਂ ਹੈ ਬੰਗਾਲ ਹੈ ਇੱਕ ਕੰਗਾਲ ਲਫ਼ਜ਼ ਆਇਆ ਕੰਗਾਲ ਰੰਗ ਰੰਗ ਵੀ ਲਫ਼ਜ਼ ਆਇਆ ਕੰਗਾਲ ਵੀ ਆਇਆ ਕੰਗਾਲ ਲਫ਼ਜ਼ ਹੈਗਾ ਉਰਦੂ ਦਾ ਰੰਗ ਲਫ਼ਜ਼ ਹੈ ਹਿੰਦੀ ਦਾ ਸੋ ਜਾਣੇ ਇੰਦਰ ਸਿਉ ਰੰਕ ਕਬੀਰ ਨੇ ਵਰਤਿਆ ਰੰਕ ਲਗੋ ਇੰਦਰ ਰਾਜਾ ਸਭ ਤੋਂ ਵੀਰ ਰਾਜਾ ਇੰਦਰ ਹੈ ਦੇਵਤਾ ਦਾ ਜੋ ਰਾਜਾ ਉਹ ਜਿਹੜਾ ਕਮਾਲ ਲੱਭਦਾ ਸੰਸਾਰੀ ਧਨ ਜਿੰਨਾ ਮਰਜੀ ਹੋਵੇ ਜੇ ਨਾਮ ਦੀ ਕਮਾਲ ਹੈ ਅਸੀਂ ਕਮਾਲ ਆਪਣੀ ਭਾਸ਼ਾ ਜੋ ਨੂੰ ਕਹਿੰਦੇ ਜਿਹਦੇ ਕੋ ਪੈਸਾ ਲੋ ਸੰਸਾਰੀ ਭਾਸ਼ਾ ਦਾ ਅਰੇ ਭਾਸ਼ਾ ਦਾ ਫਰਕ ਪੈ ਗਿਆ ਨਾ ਹਰ ਜਗ੍ਹਾ ਸੰਸਾਰੀ ਬੋਲੀ ਔਰ ਗੁਰਮੁਖੀ ਬੋਲੀ ਫਰਕ ਹੈ ਗੁਰਬਾਣੀ ਦੀ ਬੋਲੀ ਆਪਣੀ ਬੋਲੀ ਹੈ ਨਾਮ ਨੂੰ ਧਨ ਮੰਨਦੇ ਆ ਨਾਮ ਤੇ ਬਿਨਾਂ ਜਿਹੜਾ ਤਾਂ ਨੂੰ ਮੰਨਦੇ ਹੀ ਨਹੀਂ ਸਿੰਘ ਇਹ ਠੀਕ ਕਰੇ ਕਹਿੰਦੇ ਹੁੰਦੇ ਤੇ ਜਿਹੜੇ ਪੈਸੇ ਹੁੰਦੇ ਸੀ ਨਾ ਚਾਂਦੀ ਦੇ ਰੁਪਏ ਇਹਨੂੰ ਠੀਕ ਕਰੇ ਕਹਿੰਦੇ ਹੁੰਦੇ ਠੀਕ ਨਹੀਂ ਹੁੰਦੀ ਆ ਘੜਿਆਂ ਦੀ ਐਨੇ ਠਿਕਰੇ ਠਿਕਰੇ ਕਹਿੰਦੇ ਹੁਣ ਤਾਂ ਵੀ ਠਿਕਰੇ ਕਹਿੰਦੇ ਨੇ ਕਈ ਹੁਣ ਤਾਂ ਨੋਟ ਹੋ ਗਿਆ ਰਹੀ ਨਹੀਂ ਹੋ ਇਹਨਾਂ ਨੂੰ ਠਿਕਰੇ ਕਹਿੰਦੇ ਹੁੰਦੇ ਤੇ ਕਾਤੇ ਕਹਿਣ ਲੱਗੇ ਜਦੋਂ ਸੁਕਾ ਸੁ ਬਤਾਸ ਨੂੰ ਠੀਕਰੀਏ ਜਾ ਕੇ ਲੈ ਕੇ ਗਏ ਨਾ ਇਕੱਠੀਆਂ ਕਰਕੇ ਮੱਥੇ ਰੰਗਣ ਵਾਸਤੇ ਪੈਸੇ ਕਿੱਥੋਂ ਲੈ ਕੇ ਨਾਲ ਤੇ ਠੀਕਰੀਆਂ ਇਕੱਠੀਆਂ ਕਰ ਲਈਆਂ ਵੀ ਉਹਨੂੰ ਬੜਨਾ ਸੀ ਉੱਥੇ ਜਾ ਕੇ ਵੀ ਅਸੀਂ ਜੀ ਉਹ ਨੰਬਰਦਾਰ ਆ ਪੱਟੀ ਦੇ ਆਏ ਉਹ ਏਰੀਆ ਦੇ ਕਿਸੇ ਪਿੰਡ ਦਾ ਨਾਮ ਤਾਂ ਹੋਊਗਾ ਵੀ ਅਸੀਂ ਮਾਮਲਾ ਧਾਰਨਾ ਹੁਣ ਮਾਮਲਾ ਤਾਂ ਉਹਦੇ ਕੋਲੇ ਧਾਰਨਾ ਸੀ ਪਹਿਰੇਦਾਰਾਂ ਨੇ ਕਿਹਾ ਚਲੇ ਜਾਓ ਉਦੋਂ ਤਾਂ ਪੈਸੇ ਨੂੰ ਠੀਕ ਨਹੀਂ ਕਹਿੰਦੇ ਸੀ ਉਹਨੇ ਧਨ ਜਿਹੜਾ ਸੰਸਾਰੀ ਹੈ ਉਹ ਠੀਕ ਨਹੀਂ ਕਹਿਣ ਵਾਲੇ ਸੀ ਜਿਹੜੇ ਉਹ ਗੁਰਬਾਣੀ ਦੀ ਭਾਸ਼ਾ ਦੇ ਬਤਾਉਂਦੇ ਨੇ ਸੀ ਇਹ ਧਨ ਨੂੰ ਧਨ ਨਹੀਂ ਮੰਨਦੇ ਗੁਰਬਾਣੀ ਨਾਮ ਤੁਹਾਨੂੰ ਦੱਸੋ ਜਿਸ ਨੂੰ ਬਖਸ਼ੇ ਸਿਫਤ ਸਲਾਹ ਇਹ ਬਖਸ਼ਿਸ਼ ਹੈ ਅਸੀਂ ਸਮਝਦੇ ਹਾਂ ਸੰਸਾਰੀ ਆਦਮੀ ਸਾਰਾ ਸੰਸਾਰੀ ਤੁਹਾਨੂੰ ਬਖਸ਼ਿਸ਼ ਸੰਸਾਰੀ ਆਦਮੀ ਸਮਝਦੇ ਨੇ ਜੇ ਸਿੱਖ ਵੀ ਇਹ ਸਮਝਦੇ ਨੇ ਨਾ ਇਹ ਬਖਸ਼ਿਸ਼ ਹੈ ਜਿੰਨਾ ਜਰ ਸਿੱਖੇ ਸਮਝਦਾ ਸੰਸਾਰੀ ਧਨ ਬਖਸ਼ਿਸ਼ ਹੈ ਕੋਈ ਪੁੱਤ ਮਿਲ ਗਿਆ ਬਖਸ਼ਿਸ਼ ਹੈ ਉਹਨਾਂ ਜਿਹੜੋ ਗੁਰਬਾਣੀ ਤੋਂ ਹਜ਼ਾਰਾਂ ਹੀ ਬਹੁਤ ਦੂਰ ਹੈ ਸਿੱਖੀ ਤੋਂ ਹਜ਼ਾਰਾਂ ਬਹੁਤ ਦੂਰ ਬੈਠਾ ਉਹਦਾ ਦ੍ਰਿਸ਼ਟੀਕੋਣ ਹੈ ਸੰਸਾਰੀ ਜਦੋਂ ਉਹ ਇਹ ਹਟ ਗਿਆ ਤੇ ਵੀ ਇਹ ਬਖਸ਼ਿਸ਼ ਨਹੀਂ ਹੈ ਬਖਸ਼ਿਸ਼ ਕੁਝ ਹੋਰ ਹੁੰਦੀ ਹੈ ਉਦੋਂ ਸਿੱਖੀ ਬਾਦੂ ਨੂੰ ਉਹਦਾ ਮੂੰਹ ਹੋਊਗਾ ਨਹੀਂ ਬਿਠਾ ਬੇਮੁਖਾ ਗੁਰੂ ਤੋਂ ਸਿੱਖੀ ਵੱਲ ਨੂੰ ਮੂੰਹ ਹੋਊਗਾ ਉਹ ਤੋਂ ਬਾਅਦ ਸਿੱਖੀ ਪੜੂਗਾ ਸਿੱਖੂਗਾ ਸਿੱਖਿਆ ਤੋਂ ਬਾਅਦ ਸ਼ੁਰੂ ਕਰੂਗਾ ਉਹਨਾਂ ਨੂੰ ਤਾਂ ਪਿੱਠ ਕਰੀ ਬੈਠਾ ਇਹ ਸਾਰੇ ਸਿੱਖਾਂ ਦੀ ਪਿੱਠੇ ਇਸ ਕਰਕੇ ਹੈ ਸੰਸਾਰੀ ਬੋਲੀ ਸੰਸਾਰੀ ਹੈ ਸਾਡੀ ਗੁਰਬਾਣੀ ਦਾ ਕਹਿੰਦੀ ਹੈ ਕਿ ਨਾ ਦੂਖ ਭੂਖ ਸਦਮਾਰੇ ਵੀ ਦਾਤ ਤੇਰੀ ਦਾਤ ਦੱਸੋ ਅਸੀਂ ਦਾਤ ਮੰਨਦੇ ਹਾਂ ਜੇ ਮੰਨਦੇ ਫਿਰ ਸਿੱਖ ਕਿਹਦੇ ਹੋਵੇ ਕਿਹਦੇ ਸਿੱਖ ਸਿੱਖਾਂ ਧਾਰੀਆਂ ਨੇ ਪੰਡਤ ਦੇ ਪੰਡਤ ਬੰਦਾ ਤਾਂ ਉਹ ਸਿੱਖਾਂ ਦੇ ਗੁਰਬਾਣੀ ਦੇ ਸਿੱਖ ਦੀ ਨਾਲੇ ਤਾਂ ਬਾਣੀ ਨੂੰ ਇਹਨੂੰ ਸ਼ਬਦ ਗੁਰੂ ਨੂੰ ਦਰਜਾ ਦੇਤਾ ਗੁਰੂ ਦਾ ਗੁਰੂ ਸ਼ਬਦ ਉਹਦਾ ਹੈ ਜਿਹੜਾ ਇਹਦੀ ਗੱਲ ਮੰਨਦਾ ਹੈ ਇਹ ਗੁਰੂ ਉਹਦਾ ਹੈ ਜਿਹੜਾ ਇਹਦੀ ਗੱਲ ਮੰਨਦਾ ਹੈ ਜਿਹਨੂੰ ਗੁਰੂ ਮੰਨੀਏ ਤਾਂ ਬਾਉਂਡ ਹੋ ਜਾਈਦਾ ਉਹਦੀ ਗੱਲ ਮੰਨਣ ਤੇ ਜੇ ਗੁਰ ਗੱਲ ਗੁਰਬਾਣੀ ਦੀ ਮੰਨਣ ਦੇ ਅਸੀਂ ਬੌਂਡ ਨਹੀਂ ਹੋਏ ਤਾਂ ਸਾਡਾ ਗੁਰਬਾਣੀ ਨਾਲ ਕੀ ਰਿਸ਼ਤਾ ਰਹਿ ਗਿਆ ਜੀ ਗੁਰੂ ਨਾਲ ਕਹਦਾ ਰਿਸ਼ਤਾ ਕੱਲ ਅਸੀਂ ਇੱਕ ਨਹੀਂ ਮੰਨਣੀ ਤੇ ਗੁਰੂ ਗੁਰੂ ਦਾ ਰੌਲਾ ਪਾਈ ਜਾਣਾ ਬਲੈਕਮੇਲ ਕਰਦੇ ਹੋ ਦੁਨੀਆ ਨੂੰ ਆਪਣੇ ਆਪ ਨਾਲ ਧੋਖਾ ਕਰਦੇ ਹੋ ਦੁਨੀਆ ਦਾ ਧੋਖਾ ਕਰਦੇ ਹੋ ਕਿਹੜਾ ਕਰਦੇ ਦੁਨੀਆ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਧੋਖਾ ਕਰੇ ਦਾ ਆ ਫਿਰ ਆਪਣੇ ਨਾਲ ਧੋਖਾ ਕਹਿੰਦਾ ਲਾਹੇ ਕਾਰਨ ਆਇਆ ਜਗ ਜਨਰਲ ਨਾਲ ਆਦਮੀ ਨੂੰ ਕਿਹਾ ਸੀ ਉਹ ਸਾਡਾ ਸੁਭਾਅ ਹੈ ਲਾਹੇ ਕਾਰਨ ਆਇਆ ਜਗ ਹੋਏ ਮਜੂਰ ਗਿਆ ਠਗਾਏ ਠੱਗ ਇਹ ਠੱਗ ਨੇ ਦੁਨੀਆ ਨੂੰ ਧੋਖਾ ਦੇਣਾ ਠੱਗੇ ਆ ਜਾਣਾ ਠਗਾ ਕੇ ਚਲੇ ਜਾਣਾ ਸਭ ਕੁਝ ਕੱਖ ਵੀ ਨਹੀਂ ਬੱਲੇ ਰਹਿਣਾ ਜਾਂਦੇ ਹਨ ਓਏ ਮਜ਼ਦੂਰ ਮਜ਼ਦੂਰੀ ਕਰਦਾ ਕਰਦਾ ਸਾਰੀ ਜ਼ਿੰਦਗੀ ਕਰਦਾ ਰਿਹਾ ਜੋ ਇਕੱਠਾ ਕੀਤਾ ਉਹਨੂੰ ਠਗਾ ਕੇ ਚਲਿਆ ਗਿਆ ਵੱਡਾ ਠੱਗ ਸਮਝਦਾ ਸੀ ਆਪਣੇ ਆਪ ਨੂੰ ਵੱਡਾ ਸਿੱਖ ਸਾਬਤ ਕਰਦਾ ਕਰਦਾ ਸਭ ਕੁ ਗਵਾ ਕੇ ਚਲਾ ਗਿਆ ਜੇ ਗੁਰੂ ਦੀ ਗੱਲ ਨਹੀਂ ਮੰਨਣੀ ਕੌਣ ਗੁਰੂ ਕਿਵੇਂ ਸਕਦਾ ਅਸੀਂ ਜੋ ਮਰਜੀ ਕਹੀ ਜਾਈਏ ਕਿ ਗੁਰੂ ਕੋ ਮੇਰਾ ਸਿੱਖ ਹੈ ਸਿੱਖ ਤਾਂ ਸਾਡੇ ਵੇੜ ਦਿਖਾਤਾ ਯੂਨੀਵਰਸਿਟੀ ਕਿਹਾ ਸੀ ਤਾਂ ਈਸ਼ਵਰ ਨਹੀਂ ਕੀਤਾ ਸਾਡੀ ਬੇਟੇ ਖਬਰ ਕਿੱਥੋਂ ਲੈ ਕੇ ਜਾਂਦੀ ਹੋ ਜਾਉਣਾ ਤਾਂ ਜੇ ਇਹਨਾਂ ਦਾ ਸਿੱਖੀ ਦਾ ਸਾਡੀ ਬੇਟਾ ਆਪਣਾ ਹੀ ਬਣਾਇਆ ਹੋਇਆ ਜਵਾਨੀ ਹੈ ਸਾਡੀ ਬੇਟ ਕਿਤੇ ਦੇਣਾ ਹੈ ਗੁਰੂ ਨੇ ਦੇਣਾ ਮੇਰਾ ਸਿੱਖਾ ਆਪਣੇ ਆਪ ਲੈ ਲੈਣਾ ਇਹ ਆਪਣੇ ਦਿਲ ਨੂੰ ਤਸੱਲੀ ਦੇ ਸਕਦੇ ਅਸੀਂ ਕਹਿ ਕੇ ਅਸੀਂ ਸਿੱਖ ਝੂਠੀ ਤਸੱਲੀ ਅਸਲੀ ਸਿੱਖ ਅਸੀਂ ਹੈ ਨਹੀਂ